ਜਦ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬੰਦੇ ਜਦ ਹਮ ਬੰਦੇ ਮੋਹ ਫਾਸ ਜਦ ਤੈ ਤੈ ਸਾਨੂੰ ਮੋਹ ਫਾਸ ਦੇ ਵਿੱਚ ਬੰਨਿਆ ਹੈ ਮਾਇਆ ਦਾ ਮੋਹ ਪਾਇਆ ਹੈ ਨਾ ਆ ਸਰੀਰ ਨਾਲ ਬੰਨਿਆ ਹੈ ਮੋਹ ਫਾਸ ਹੋ ਕੀ ਹੈ ਤੈ ਸਾਨੂੰ ਸਰੀਰ ਨਾਲ ਜੋੜਤਾ ਇਹ ਵੀ ਅੰਦਰ ਨੂੰ ਕਿ ਆਪਣੇ ਮੂਲ ਲੁਕੇ ਹੋਇਆ ਹੈ ਉਹਨੂੰ ਪਰਮੇਸ਼ਰ ਦਾ ਹੁਕਮ ਹੋਇਆ ਵੀ ਆਪਣਾ ਮਨ ਇੱਥੇ ਜੋੜ ਜੋੜਿਆ ਲੈ ਦੇ ਇੱਥੇ ਸਿੱਧਾ ਇਹਨਾਂ ਨੂੰ ਡਾਇਰੈਕਟ ਮਨ ਦੇ ਨਾਲ ਡਾਇਰੈਕਟ ਕੋਈ ਕਨੈਕਸ਼ਨ ਨਹੀਂ ਹੁਕਮ ਦਾ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਜਿਹੜਾ ਮਨ ਇਹਦੇ ਨਾਲ ਸਿੱਧਾ ਕਨੈਕਸ਼ਨ ਕੋਈ ਨਹੀਂ ਹੈ ਉਹਦਾ ਦਾ ਸਤਿਗੁਰੂ ਦਾ ਸਤਗੁਰ ਦੇ ਥਰੂ ਹੈ ਅੰਤਰਾਤਮਾ ਦੇ ਥਰੂ ਹੈ ਇਹਦੇ ਨਾਲ ਕਿਉਂਕਿ ਸਤਗੁਰ ਤੇ ਨਾਮ ਪਾਇਆ ਜਾਏ ਨਾਮ ਦਰਗਾਹ ਜੋ ਸਤਗੁਰ ਨੂੰ ਮਿਲਣਾ ਉਹਦੇ ਥਰੂ ਹੀ ਰੂਲ ਡਾਇਰੈਕਟ ਨਹੀਂ ਮਿਲਣਾ ਬਿਲਕੁਲ ਵੀ ਅਸੀਂ ਡਾਇਰੈਕਟ ਪ੍ਰਚਾਰ ਕਰਦੀ ਨੇ ਬਾਕੀ ਬੁੱਤਾਂ ਗੁਰਬਤ ਨਹੀਂ ਕਰਦੀ ਇਹ ਗੱਲ ਆਤਮਾ ਨੇ ਪ੍ਰਾਤਮਾ ਨਾਲ ਇੱਕ ਇਹ ਕੋਲ ਦਾ ਮਤਲਬ ਹੈ ਇਹਨੇ ਖਤਮ ਇਹਨੇ ਮਰ ਜਾਣਾ ਉਹ ਬ੍ਰਹਮ ਹੈ ਇਹ ਬ੍ਰਹਮ ਬ੍ਰਹਮਾ ਇਹ ਬ੍ਰਹਮਾ ਹੈ ਜਦੋਂ ਬ੍ਰਹਮਾ ਦਾ ਅਵਤਾਰ ਹੋ ਜੂ ਸਾਰੀ ਗੱਲ ਸਮਝ ਲੂ ਬ੍ਰਹਮਾ ਦਾ ਹੀ ਨੋ ਜਨ ਸਾਡੇ ਕੋਲ ਜਿਹਨੂੰ ਬ੍ਰਹਮਾ ਕਹਿੰਦੇ ਸੀ ਨਾ ਕਿਸੇ ਵੇਲੇ ਵੇਦਾਂ 'ਚ ਅੱਜ ਅਸੀਂ ਉਹਨੂੰ ਜਨ ਕਹਿੰਦੇ ਜਨ ਨਾਨਕ ਜਨ ਕਬੀਰ ਜਿਹੜਾ ਜਨ ਲਫ਼ਜ਼ ਹੈ ਬ੍ਰਹਮਾ ਵਾਸਤੇ ਆਇਆ ਹੈ ਬ੍ਰਹਮ ਗਿਆਨੀ ਵਾਸਤੇ ਆਇਆ ਹੈ ਗੁਰਮੁਖ ਵਾਸਤੇ ਆਇਆ ਹੈ ਭਗਤ ਵਾਸਤੇ ਆਇਆ ਹੈ ਇਹਨੂੰ ਜਦ ਗਿਆਨ ਹੋ ਜਾਣਾ ਇਹਨੇ ਆਪਣੇ ਮੂਲ ਚ ਸੁਭਾ ਜਾਣਾ ਮਾਇਆ ਛੱਡ ਕੇ ਉਹਨੂੰ ਨਾ ਬੜਨਾ ਫਿਰ ਇਹ ਤਾਂ ਸੱਚ ਕੁਝ ਹੈ ਉਹ ਨਹੀਂ ਕਹਿਣ ਸੁਣ ਕੋਈ ਦੂਜਾ ਨਾਮ ਤਾਂ ਉਹਨੂੰ ਹੀ ਮਿਲਣਾ ਸਤਗੁਰ ਦੇ ਨਾਮ ਇੱਕ ਹੋਏ ਤਾਂ ਉਗਵੇ ਨਾ ਉਸੇ ਨੂੰ ਮਿਲਿਆ ਫਿਰ ਨਾਮ ਇਹਨੂੰ ਕਿੱਥੇ ਮਿਲਿਆ ਇਹਨੂੰ ਜਿਹੜਾ ਉਪਦੇਸ਼ ਹੈ ਬਹਿਣ ਕਰਨ ਨੂੰ ਸੁਣਨ ਵਾਲਾ ਉਪਦੇਸ਼ ਨੂੰ ਹੈ ਸਾਨੂੰ ਜਿਹੜਾ ਨਾਮ ਮਿਲਦਾ ਉਹ ਆ ਮਿਲਦਾ ਗੁਰਬਾਣੀ ਵਿੱਚ ਜਿਹੜਾ ਸੁਣਾਇਆ ਹੋਇਆ ਨਾਮ ਬਿਨਾ ਕਰਨ ਦੇ ਸੁਣਨ ਵਾਲਾ ਨਾਮ ਸਾਨੂੰ ਇਹਨੂੰ ਕਿਵੇਂ ਮਿਲ ਜੂ ਇਹ ਤਾਂ ਕੰਨਾਂ ਵਾਲਾ ਬੰਦਾ ਇਹ ਕੋਲ ਕੰਨ ਨੇ ਇਹਨੂੰ ਬਿਨਾ ਕੰਨਾਂ ਦੇ ਕਿਵੇਂ ਮਿਲ ਜੂ ਕਿਵੇਂ ਸੁਣ ਲੂ ਇਹ ਇਹ ਤਾਂ ਇਹਦੇ ਕੋਲੋਂ ਅੱਖਾਂ ਹੀ ਨਹੀਂ ਹਣ ਇਹ ਦਰਸ਼ਨ ਕਿਵੇਂ ਕਰ ਲੂਗਾ ਇਹਦੇ ਕੋਲ ਜਿਹੜੀਆਂ ਅੱਖਾਂ ਨੇ ਉਹਨਾਂ ਦਾ ਦਰਸ਼ਨ ਨਹੀਂ ਹੁੰਦਾ ਇਹਦੇ ਕੋਲ ਜਿਹੜੇ ਕੰਨ ਨੇ ਉਹਨਾਂ ਨੂੰ ਸੁਣਦਾ ਨਹੀਂ ਫਿਰ ਇਹ ਕਿਵੇਂ ਸੁਣ ਲੂਗਾ ਇਹ ਜਿਹੜੀ ਗੱਲ ਹੈ ਇਹ ਗੱਲ ਸਿੱਖ ਕੋਲੇ ਵੀ ਅਜੇ ਸਮਝ ਨਹੀਂ ਆਈ ਹੋਈ ਇਹ ਗੱਲ ਦਾ ਪ੍ਰਚਾਰ ਨਹੀਂ ਹੋਇਆ ਹੋਇਆ ਕਿਹਾ ਹੋਇਆ ਸਭ ਕੁਝ ਹੈ ਅਸੀਂ ਵਿਚਾਰਿਆ ਨਹੀਂ ਬਾਣੀ ਨੂੰ ਵਿਚਾਰ ਦੇ ਘਾਟ ਹੈ ਹੋਰ ਕੁਛ ਨਹੀਂ ਵਿਚਾਰਨ ਦੀ ਘਾਟ ਹੋਈ ਹੋਈ ਹੈ ਵਿਚਾਰੀ ਨਹੀਂ ਹੈ ਬਾਣੀ ਅਸੀਂ ਉਹਨਾਂ ਨੇ ਕਾਲੀ ਕਾਲੀ ਚਰਤ ਕਰਕੇ ਪੰਡਤ ਨੇ ਪਹਿਲਾਂ ਹੀ ਦੇਤੇ ਸਾਨੂੰ ਅਸੀਂ ਉਹਦੇ ਅਨੁਸਾਰ ਕਰ ਲਿਆ ਉਹਨੇ ਤਾਂ ਸਾਨੂੰ ਹੋਰ ਦਾ ਹੋਰੇ ਬਣਾ ਕੇ ਦਿੱਤਾ ਸਾਡੇ ਕੋਲ ਕੰਨਾਂ ਨਹੀਂ ਆ ਫਿਰ ਇਹਨੂੰ ਕਿਵੇਂ ਮਿਲ ਜੂਗਾ ਆਦਮੀ ਨੂੰ ਕਿਵੇਂ ਮਿਲ ਜੂਗਾ ਆਦਮ ਤਾਲਿਆ ਜੀਵਤ ਮਰੇ ਜਿਉਂਦਾ ਹੀ ਮਰ ਜੂ ਤਾਂ ਬੜੂਗਾ ਨਾ ਇਹ ਗੁਰਬਾਣੀ ਦਾ ਮਾਰਨ ਵਾਲੀ ਆ ਗੁਰਬਾਣੀ ਇਹ ਮਨ ਮਾਰਿਆ ਇਹ ਤਾਂ ਮਾਰਦੀ ਹੈ ਸ਼ਬਦ ਮਰੇ ਇਹ ਸ਼ਬਦ ਤਾਂ ਮਾਰਨ ਵਾਲਾ ਹੈ ਅਸਲ ਵਿੱਚ ਇਹ ਸ਼ਬਦ ਨਹੀਂ ਹੈ ਗੁਰੂ ਸ਼ਬਦ ਨਹੀਂ ਹੈ ਇਹ ਗੁਰਬਾਣੀ ਗੁਰੂ ਸ਼ਬਦ ਨਹੀਂ ਹੈ ਇਹ ਮਾਰਨ ਵਾਲਾ ਗੁਰੂ ਮਾਰਦਾ ਨਹੀਂ ਹੁੰਦਾ ਗੁਰੂ ਜਿਉਂਦਾ ਕਰਦਾ ਹੁੰਦਾ ਤੇ ਪੋਥੀ ਸਾਹਿਬ ਇਹ ਤਾਂ ਹੀ ਲਿਖਿਆ ਸੀ ਉਹਨਾਂ ਨੇ ਐਵੇਂ ਨਹੀਂ ਸੀ ਕਮਲੇ ਦੀ ਸੀ ਉਹ ਲਿਖਿਆ ਅਸੀਂ ਗੁਰੂ ਰੱਖਦਾ ਇੱਥੇ ਇਹ ਮਾਰਨ ਵਾਲਾ ਹੈ ਗੁਰੂ ਮਾਰਦਾ ਨਹੀਂ ਹੁੰਦਾ ਗੁਰੂ ਮਾਰ ਕੇ ਜਿਉਂਦਾ ਕਰਦਾ ਹੁੰਦਾ ਗੁਰੂ ਉਪਦੇਸ਼ ਨਾਲ ਮਾਰਦਾ ਮਾਰਦਾ ਕਿ ਸਰੀਰ ਛਡਾਉਂਦਾ ਉਪਦੇਸ਼ ਕਰਕੇ ਉਹਨੂੰ ਤੋੜਦਾ ਜਿੱਥੇ ਜੋੜਿਆ ਹੋਇਆ ਹੁਣ ਸੰਸਾਰ ਨੂੰ ਤੋੜਦਾ ਉਪਦੇਸ਼ ਕਰਕੇ ਸੰਸਾਰ ਨੂੰ ਤੋੜਨ ਦਾ ਮਤਲਬ ਹੈ ਮਰਨ ਸੰਸਾਰ ਨੂੰ ਮਾਇਆ ਨੂੰ ਤੋੜਨ ਦਾ ਮਤਲਬ ਹੈ ਮਰਨ ਜਿਉਂਦਾ ਤਾਂ ਉਹ ਨਾਮ ਨਾ ਕਰਨਾ ਦੂਏ ਨੇ ਨਾਨਕ ਨਾਮ ਮਿਲੇ ਤਾਂ ਜੀਵਨ ਤਾਂ ਜੀਵਨ ਫਿਰ ਮਰਿਆ ਹੋਇਆ ਤਾਂ ਹੈ ਉਹ ਤਾਂ ਜੀਵਨ ਹੈ ਜਿਹੜਾ ਤਾਂ ਜੀਵਾ ਕਹਿੰਦਾ ਮਰਿਆ ਹੋਇਆ ਪਹਿਲਾਂ ਉਹ ਮਰਿਆ ਕਿਵੇਂ ਹੈ ਉਹ ਮਰਿਆ ਸ਼ਬਦ ਮਰਿਆ ਮਰਿਆ ਹੁੰਦਾ ਇਹ ਸ਼ਬਦ ਨੂੰ ਮਰਿਆ ਗੁਰਬਾਣੀ ਦੇ ਸ਼ਾ ਉਪਦੇਸ਼ ਨਾਲ ਮਰਿਆ ਮਰਿਆ ਫਿਰ ਜੀਵ ਜੀਵ ਤਾਂ ਫਿਰ ਮਰਨ ਨਾ ਹੋਈ ਤਾਂ ਗੱਲ ਬਣਦੀ ਹੈ ਜਾ ਕੇ ਮਰਿਆ ਕਾਦੇ ਨਾਲ ਫਿਰ ਹੋ ਮਰਿਆ ਸ਼ਬਦ ਨਾਲ ਮਰਿਆ ਉਪਦੇਸ਼ ਨਾਲ ਸ਼ਬਦ ਦਾ ਇਹ ਸ਼ਬਦ ਦਾ ਮਤਲਬ ਉਪਦੇਸ਼ ਹੈ ਉਹ ਉਪਦੇਸ਼ ਨਹੀਂ ਹੈ ਉਹ ਚੀਜ਼ ਹੋਰ ਹੈ ਉਹ ਸ਼ਬਦ ਉਪਦੇਸ਼ ਨਹੀਂ ਹੈ ਇਹ ਸ਼ਬਦ ਉਪਦੇਸ਼ ਹੈ ਉਹ ਉਪਦੇਸ਼ ਨਹੀਂ ਹੈ ਉਹ ਨਾਮ ਹੈ ਉਹ ਦਾਰੂ ਹੈ ਉਹ ਅਮਰਤ ਹੈ ਉਹ ਹੋਰ ਕੁਝ ਹੈ ਤਤ ਹੈ ਉਹ ਵਸਤੂ ਤਤ ਵਸਤੂ ਹੈ ਇਹ ਤਤ ਗਿਆਨ ਹੈ ਇਹ ਤਾਂ ਮਹਿਲ ਉਸ ਤਤ ਵਸਤੂ ਦਾ ਗਿਆਨ ਹੈ ਇਹਦੇ ਵਿੱਚ ਇਹ ਗਿਆਨ ਉਹ ਲੋਭ ਐ ਸਮਝ ਲਓ ਜਿਵੇਂ ਉਹ ਤੇਲ ਤਤ ਇਹ ਉਹਦਾ ਚਾਨਣ ਯਾਰ ਜਾਣਣਾ ਹੁੰਦਾ ਨਾ ਜਿਵੇਂ ਉਹ ਤੇਲ ਆ ਚਾਨਣ ਦਾ ਫਰਕ ਹੈ ਉਹ ਤੇਲ ਹੈ ਨਾ ਇਹ ਉਹ ਤੋਂ ਪੈਦਾ ਹੋਇਆ ਚਾਨਣ ਚੇਤਨ ਮਨ ਦਾ ਵਰਕ ਬਸ ਜਿਵੇਂ ਚੇਤਨ ਮਨ ਦਾ ਇਹ ਬਨਵਾ ਤੇ ਚੱਲ ਬਰੇ ਨਾ ਚੱਲ ਕਿਉਂਕਿ ਮਨ ਖੋਚਾ ਨਾ ਉਹਦੇ ਵਾਸਤੇ ਚੱਲਣ ਅੰਦਰਲਾ ਤੱਤ ਹੈ ਉਹਦੇ ਵਾਸਤੇ ਤੱਤ ਜਿਹੜਾ ਚੀਜ਼ ਹੈ ਉਹਨੂੰ ਅਸੀਂ ਚੀਜ਼ ਮਿਲਣੀ ਮਨ ਖੋਚੋ ਤਾਂ ਹੈ ਉਹਦੇ ਵਾਸਤੇ ਜੋਤ ਹੈ ਮਿਲਣੀ ਹੈ ਉਹ ਤੇ ਜਿਹੜਾ ਨੇਰਾ ਮਨ ਦੇ ਵਿੱਚ ਉਹੀ ਝਖਣਾ ਉਹ ਗਿਆਨ ਨਹੀਂ ਝਖਣਾ ਉਹ ਗਿਆਨ ਦਾ ਵੱਦਾ ਮਨ ਰਹਾ ਮਨ ਰਹਾ ਮਨ ਨੂੰ ਗਿਆਨ ਦੀ ਲੋੜ ਹੈ ਨਾ ਕਿਉਂਕਿ ਬਹਿਰ ਮਨ ਨੂੰ ਬੰਨਣਾ ਹੀ ਬੰਨਣਾ ਕੇ ਜੋੜਨਾ ਆਪਣੇ ਮੂਲ ਨਾਲ ਉਹ ਤੇ ਗਿਆਨ ਦੀ ਲੋੜ ਸੀ ਦੂਏ ਦੀ ਲੋੜ ਹੈ ਨਹੀਂ ਇੱਕ ਹੋਏ ਤਾਂ ਹੈ ਉਗਣ ਉਹਦੇ ਨਾਲ ਇਹਦੇ ਨਾਲ ਉਗਣਾ ਨਹੀਂ ਇਹਦੇ ਨਾਲ ਇੱਕ ਹੋਣਾ ਉਹਦੇ ਨਾਲ ਉਗਣਾ ਇਹ ਭੇਦ ਨਹੀਂ ਹੈ ਭਗਤਾਂ ਨੂੰ ਤਾਂ ਹੈ ਭੇਦ ਸਾਰੀ ਗੱਲ ਦਾ ਅਸੀਂ ਗੱਲ ਨਹੀਂ ਸਮਝੀ ਭਗਤਾਂ ਨੂੰ ਸਾਰਿਆਂ ਨੂੰ ਪਤਾ ਕਹਿ ਵੀ ਗਏ ਉਹ ਗੱਲ ਫੇਰ ਵੀ ਸਮਝ ਨਹੀਂ ਆਈ ਸਾਡੇ ਹਾਂਜੀ ਜੋ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬੰਦੇ ਉਹ ਜਿਹੜਾ ਮੋਹ ਫਾਸ ਤੈਨ ਵਧਿਆ ਆ ਗੁਰਬਾਣੀ ਦਾ ਮੋਹ ਫਾਸ ਖੋਲ ਰਿਹਾ ਆ ਉਹ ਖੋਲ ਮੋਹ ਫਾਸ ਦਾ ਖੁੱਲੀ ਹੈ ਬੱਦਲ ਖੋਲੇ ਨੇ ਕੱਟਿਆ ਖੋਲੇ ਜਿਹਨੇ ਬੰਨਿਆ ਖੋਲਦਾ ਵੀ ਉਹੀ ਹੈ ਹਾਂ ਪ੍ਰੇਮ ਬੰਦਲ ਤੁਮ ਬੰਦੇ ਅਸੀਂ ਕੀ ਕੀਤਾ ਅਸੀਂ ਤੇਰਾ ਪ੍ਰੇਮ ਬੰਦਲ ਬੰਨ ਲਿਆ ਪ੍ਰੇਮ ਦਾ ਬੰਦਲ ਬੰਨ ਲਿਆ ਅਸੀਂ ਤਾਂ ਬਹੁਤ ਫਾਸਾ ਸਾਨੂੰ ਇੱਧਰ ਸੀ ਤੂੰ ਕਹਿੰਦਾ ਬਹੁਤ ਛੱਡ ਦੋ ਅਸੀਂ ਤੇਰਾ ਪ੍ਰੇਮ ਬੰਦਲ ਬੰਨ ਲਿਆ ਤੇਰੀ ਗੱਲ ਮੰਨ ਲਈ ਪ੍ਰੇਮ ਬੰਧਨ ਦਾ ਮਤਲਬ ਤੇਰੀ ਗੱਲ ਦੇਖੋ ਪ੍ਰੇਮ ਤੇ ਬਿਨਾਂ ਗੱਲ ਨਹੀਂ ਬਣ ਜਿਹਨਾਂ ਆਪਣਾ ਪ੍ਰੇਮ ਹੋਵੇ ਤੇ ਉਹਦੀ ਗੱਲ ਨਹੀਂ ਤੁਸੀਂ ਬਣ ਸਕਦੇ ਉਹ ਤਾਂ ਵਿਸ਼ਵਾਸ ਹੀ ਨਹੀਂ ਹੁੰਦਾ ਜਿਹਦਾ ਵਿਸ਼ਵਾਸ ਆ ਪ੍ਰੇਮ ਉਹਦੇ ਨਾਲ ਹੁੰਦਾ ਜਿਹਦਾ ਸਾਡਾ ਵਿਸ਼ਵਾਸ ਨਹੀਂ ਉਹਦਾ ਪ੍ਰੇਮ ਕੀ ਹੋਣ ਪ੍ਰੇਮ ਖਾ ਖੋੜਾ ਵਿਸ਼ਵਾਸ ਤਾਂ ਹੈ ਜੀ ਚਲ ਉਤੋਂ ਉਤੋਂ ਜੇ ਅਸੀਂ ਕਹਿ ਵੀ ਦਈਏ ਪ੍ਰੇਮ ਹਾਂ ਇਹ ਕਰਦੀ ਉਹ ਗੱਲ ਅਲੱਗ ਹੈ ਅਦਰੋਂ ਦਾ ਨਹੀਂ ਹੁੰਦਾ ਪ੍ਰੇਮ ਚਲੋ ਅਸੀਂ ਨਾ ਜ਼ਾਹਰ ਹੋਣ ਦਈਏ ਉਹ ਗੱਲ ਅਲੱਗ ਹੈ ਪ੍ਰੇਮ ਉੱਥੇ ਹੀ ਹੁੰਦਾ ਜਿੱਥੇ ਦਿਲ ਮਿਲਿਆ ਹੋਇਆ ਹੋਵੇ ਵਿਸ਼ਵਾਸ ਹੋਵੇ ਹਾਂਜੀ ਆਪਣੇ ਛੁੱਟਣ ਨੂੰ ਯਤਨ ਕਰੋ ਹਮ ਛੁੱਟੇ ਤੁਮ ਦੇ ਅਸੀਂ ਤਾਂ ਤੈਨੂੰ ਪ੍ਰੇਮ ਬਦਲ ਬਣ ਲਿਆ ਤੇਰੇ ਨਾਲ ਇੱਕ ਹੋ ਗਏ ਪ੍ਰੇਮਾ ਭਗਤੀ ਨਾਲ ਪ੍ਰੇਮਾ ਭਗਤੀ ਹੈ ਗੁਰਬਾਣੀ ਸਮਝ ਲਈ ਪ੍ਰੇਮ ਪੈਦਾ ਕਰ ਲਿਆ ਤੂੰ ਸਾਡਾ ਮੂਲ ਹੈ ਤੇਰੇ ਜੋ ਅਸੀਂ ਪੈਦਾ ਹੋਇਆ ਸੀ ਤੇਰੇ ਜੇ ਆਪਣੇ ਸਮਾ ਗਿਆ ਕੇ ਤੇਰੇ ਜੁੜ ਗਿਆ ਕੇ ਪ੍ਰੇਮ ਬਦਲ ਬਣ ਲਿਆ ਤੇਰੇ ਨਾਲ ਜੁੜ ਗਿਆ ਅਸੀਂ ਤਾਂ ਛੁੱਟੇ ਆਏ ਹੁਣ ਮਾਇਆ ਚੋਂ ਮਾਇਆ ਜੇ ਫਸੇ ਹੋਏ ਤੈਨੂੰ ਮਨ ਮਾਇਆ ਮੈਂ ਫਸ ਰਹੇ ਹੋ ਅਰੇ ਸੀ ਨਾ ਲਗੜਿਆ ਸੀ ਉਹ ਬਾਹਰ ਚੋਂ ਮਾਇਆ ਦਾ ਬੋਏ ਸੀਗਾ ਛੱਡ ਦਿੱਤਾ ਉਹ ਛੱਡਣਾ ਹੀ ਸੀ ਨਾ ਛੱਡਤਾ ਤੈਨੂੰ ਕਹ ਛੱਡ ਦੋ ਤੈਨੂੰ ਉਹ ਲੋਕ ਕਹਿੰਦੇ ਉਹ ਰੱਖੋ ਇਹਦੇ ਨੂੰ ਅਸੀਂ ਉਹਦੇ ਚ ਰੱਖਿਆ ਫਿਰ ਉਪਦੇਸ਼ ਕੀਤਾ ਕਦ ਚਾਹੀਦੇ ਸੀ ਉਪਦੇਸ਼ ਵਾਸਤੇ ਕਹਿੰਦਾ ਹੁਣ ਛੱਡ ਦਿਓ ਬਸ ਇਹ ਇਹਨਾਂ ਦੇ ਐ ਮਤਲਬ ਵਾਸਤੇ ਹੀ ਅਸੀਂ ਇਹ ਰੱਖਿਆ ਸੀ ਸਰੀਰ ਗਿਆਨ ਕਰਾਉਣ ਵਾਸਤੇ ਉਹਨਾਂ ਨੂੰ ਛੱਡ ਦਿਓ ਛੱਡਤਾ ਤੇਰੇ ਕਹੇ ਤੇ ਤੇਰੇ ਨਾਲ ਜੁੜ ਗਿਆ ਤੇਰੇ ਤੇ ਭਰੋਸਾ ਕਰ ਲਿਆ ਤੇਰੇ ਭਰੋਸੇ ਪਿਆਰੇ ਮੈਂ ਲਾਰਡ ਤੇਰੇ ਤੇ ਭਰੋਸਾ ਕਰਕੇ ਤੈਨੂੰ ਪ੍ਰੇਮ ਕਰ ਲਿਆ ਇਹ ਗੱਲ ਤੇ ਭਰੋਸਾ ਕਰਕੇ ਪ੍ਰੇਮ ਕੀਤਾ ਨਾ ਤੇਰੇ ਭਰੋਸੇ ਪਿਆਰੇ ਬਲਾੜ ਬਣਾ ਅਸੀਂ ਤੇ ਨਾ ਪ੍ਰੇਮ ਬਦਲ ਕਰ ਅਸੀਂ ਤਾਂ ਅੱਗੇ ਛੁੱਟ ਕੇ ਬਾਇਆ ਚੋ ਹੁਣ ਅੱਗੇ ਟਾਇਰ ਛੁੱਟਣ ਆਪਣੇ ਛੁੱਟਣ ਨੂੰ ਯਤਨ ਕਰੋ ਤੂੰ ਆਪਣੇ ਛੁੱਟਣ ਦਾ ਯਤਨ ਕਰ ਅਜੋ ਛਟਕਾਰਾ ਨਹੀਂ ਹੋਇਆ ਅਜੋ ਭਰਿਆ ਹੋਇਆ ਜਲਦਾ ਹੁਣ ਛਟਕਾਰਾ ਕਿਤੇ ਤਾਂ ਹੀ ਕਿਹਾ ਫਿਰ ਕਰ ਬੈਸੋ ਹਰ ਜਨ ਪਿਆਰੇ ਇਹ ਹਰ ਜਨ ਪਿਆਰੇ ਆ ਗਿਆ ਘਰ ਹੁਣ ਤੂੰ ਆਪਣੇ ਛੱਡਿਆ ਇਹਨੂੰ ਆਇਆ ਤਿਰਕੁੜੀ ਛੱਡਿਆ ਨਾ ਤਿਰਕੁੜੀ ਛੱਡ ਕੇ ਹਿਰਦੇ ਚ ਟਿਕ ਗਿਆ ਕੇ ਬਹਿ ਗਿਆ ਘਰ ਆਪਣੇ ਗੂੜ ਨਾਲ ਜੁੜ ਕੇ ਆ ਰਿਹਾ ਰੋਦਰ ਹੁਣ ਕੋਈ ਲੋੜ ਨਹੀਂ ਚਿੰਤਾ ਕਰਨ ਦੀ ਫਿਰ ਘਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਅਗਲਾ ਕੰਮ ਸਤਗੁਰ ਦਾ ਰਹਿ ਗਿਆ ਨੂੰ ਉਹੀ ਗੱਲ ਇੱਥੇ ਕਹੀ ਹੋਈ ਹੈ ਸਤਗੁਰੂ ਨੂੰ ਕਿਹਾ ਹੋਇਆ ਆਪਣੇ ਛੁੱਟਣ ਦਾ ਯਤਨ ਕਰੋ ਹੁਣ ਆਪਾਂ ਦੋਹਾਂ ਦੇ ਜੋ ਛੁੱਟਣ ਆਪਾਂ ਦੋ ਹੀ ਫਸੇ ਹੋਇਆ ਜੇ ਵੀ ਅਜੋ ਕਿਹੜਾ ਛੁੱਟ ਗਏ ਮਾਰ ਕਰਕੇ ਮਾਇਆ ਛੱਡੀ ਜਦੋਂ ਇੱਕ ਹੋਏ ਨੇ ਉਗਿਆਰੀਆਂ ਜੋ ਹੈ ਬੀਜ ਤਾਂ ਬੀਜੇ ਹਨ ਉੱਗਿਆ ਤਾਂ ਹੈ ਜੀ ਜੇ ਦੋ ਫਾੜ ਤੇ ਦਾਲ ਤੇ ਇੱਕ ਹੋ ਗਿਆ ਉੱਗਿਆ ਤਾਂ ਹੈ ਜੀ ਦੋ ਬਸ ਜਿੰਨਾ ਜੜ ਉੱਗਿਆ ਨਹੀਂ ਛਟਕਾਰਾ ਨਹੀਂ ਹੈ ਜਦ ਉੱਗਿਆ ਆਇਆ ਪਾੜ ਕੇ ਪਰੇ ਆ ਜਿਹੜਾ ਰਾਮ ਘਰ ਬਣ ਰਾਮ ਇਹ ਤਾਂ ਉੱਗ ਕੇ ਹੀ ਬਾਹਰ ਜਾਣਾ ਫਿਰ ਰਾਮ ਗਰਭ ਤੋਂ ਬਾਹਰ ਨਿਕਲੂਗਾ ਫਿਰ ਹਮ ਛੂਟੇ ਤੁਹਾਰਾ ਦੇ ਐਸੇ ਗ੍ਰਹਿ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਏ ਆਏ ਜਦੋਂ ਦਾ ਰਾਮ ਗਰਭ ਚ ਅਸੀਂ ਹੋਏ ਉਹ ਬੜੇ ਸਰੀਰ ਧਾਰਨ ਕੀਤੇ ਨੇ ਹੁਣ ਗਾਹਾਂ ਨੂੰ ਸਰੀਰ ਤਾਂ ਨਹੀਂ ਧਾਰ ਹੋਊ ਜੇ ਰਾਮ ਗਰਭ ਚੋਂ ਬਾਹਰ ਚਲੇ ਜਾਈਏ ਬਾਹਰ ਪੈਦਾ ਜੰਮ ਕੇ ਜਾਣਾ ਜਨੂ ਪਦਾਰਥ ਹੈ ਇਹ ਕੋਈ ਤਾਂ ਉਗਵੇ ਹੀ ਜਨੂ ਪਦਾਰਥ ਹੈ ਇਹ ਜਨੂ ਪਦਾਰਥ ਮਿਲੂਗਾ ਫਿਰ ਰਾਮ ਗਰਭ ਤੇ ਬਾਹਰ ਆਸੀ ਮੈਂ ਤਾਂ ਹੁਣ ਕਿੱਥੋਂ ਲੈ ਕਿਸੇ ਹੋਰ ਵਕਤ ਦੇ ਵਿੱਚ ਤਾਂ ਗੱਲ ਹੈ ਹੋ ਨਹੀਂ ਹੈ ਇਸੇ ਵਕਤ ਵਿੱਚ ਗੱਲੀ ਚ ਅਸੀਂ ਦੂਜੀ ਉਮਤਾਂ ਨਾਲ ਮੁਕਾਬਲਾ ਕਰਕੇ ਦਾ ਕਰਦੇ ਹਾਂ ਉੱਥੇ ਤਾਂ ਗੱਲੇ ਹੋਰ ਆ ਤਾਂ ਗੱਲ ਕਿਤੇ ਹੈ ਹੋ ਨਹੀਂ ਤੇ ਦੂਜੀਆਂ ਮਤਾਂ ਨੂੰ ਸਟੱਡੀ ਕਰ ਕਰਕੇ ਇਹ ਮਤ ਖਰਾਬ ਕਰ ਲਈ ਪਾਗਲਾ ਨੇ ਵਿਦਵਾਨਾਂ ਨੇ ਦੂਜੀਆਂ ਮਤਾਂ ਦੀ ਖੋਜ ਖੋਜ ਕਰਕੇ ਆਪਣਾ ਵੀ ਘਰ ਖਰਾਬ ਕਰ ਲਿਆ ਸਰ ਹਾਂਜੀ ਹਮ ਝੂਟੇ ਤੁਮ ਆਰਾਦੇ ਹਮ ਝੂਟੇ ਤੁਮ ਆਰਾਦੇ ਅਸੀਂ ਤਾਂ ਤੇਰੀ ਇਰਾਦੇ ਨਾਲ ਕਰਕੇ ਆਪਣੋ ਛੁੱਟ ਗਏ ਤੂੰ ਕਿਹਦੀ ਇਰਾਦੇ ਨਾਲ ਕਰਨੀ ਤੂੰ ਜਾਣ ਅਸੀਂ ਤਾਂ ਆਪਣੇ ਅਰਾਧਨ ਕੀ ਹੁੰਦੀ ਅਰਾਧਨ ਹੁੰਦਾ ਧਿਆਨ ਸਾਨੂੰ ਦਾ ਇਹ ਦੱਸਿਆ ਸੀ ਵੀ ਤੇਰਾ ਮੂਲ ਹੈ ਜਿਹੜਾ ਤੇਰੇ ਅੰਦਰ ਹੈ ਸਭੇ ਘਟਰਾ ਬੋਲੇ ਜਿਹੜਾ ਅੰਦਰ ਬੋਲਦਾ ਹੋਇਆ ਅਸੀਂ ਤਾਂ ਅੰਦਰ ਵਾਲਾ ਆਪ ਪਾ ਲਿਆ ਭਾਈ ਉਹਦੇ ਨਾਲ ਜੁੜ ਕੇ ਜਾ ਤਾਂ ਹੁਣ ਕਿਹਦਾ ਜੁੜਨਾ ਸਾਨੂੰ ਕਰਾਓ ਅਸੀਂ ਤਾਂ ਆਪਣਾ ਛੁਟਕਾਰਾ ਆਪ ਕਾਬੂ ਕਰ ਲਿਆ ਅਗਲਾ ਕੰਮ ਹੈ ਤੇਰਾ ਤੈਂ ਕਿਹਦੀ ਆਰਾਧਨਾ ਕਰਦੀ ਹੈ ਹਮ ਝੂਟੇ ਤੁਮ ਅਰਾਧੇ ਤੁਮ ਅਰਾਧੇ ਤਾਂ ਮੈਂ ਛੁੱਟ ਗਈ ਹਮ ਜਿਹੜੀ ਮੈਂ ਸੀ ਨਾ ਅਸੀਂ ਤਾਂ ਮੈਂ ਉਹ ਛੱਡਤੀ ਛੱਡਤੀ ਤੂੰ ਰਹਿ ਗਿਆ ਅਸਲ ਚ ਹੋਰ ਕੀ ਸੀ ਮੈਂ ਛੱਡਤੀ ਮੈਂ ਛੱਡਤੀ ਹਮ ਝੂਟੇ ਹਮ ਛੁੱਟ ਜਾਂਦੀ ਹੈ ਮੈਂ ਛੁੱਟ ਜਾਂਦੀ ਹੈ ਤੁਮ ਅਰਾਧੇ ਮੈਂ ਨੂੰ ਪਾਉਣਾ ਦਿੱਤੀ ਨਹੀਂ ਮੈਂ ਨਹੀਂ ਇੰਪੋਰਟੈਂਸ ਖਤਮ ਹੋ ਗਈ ਤੂੰ ਹੀ ਕਲਰ ਰਹਿ ਗਿਆ ਸਾਡਾ ਤਾਂ ਇਦਾਂ ਹੀ ਕੰਮ ਸੀ ਹੁਣ ਤੈਨੂੰ ਕੀ ਕਰਨਾ ਮਾਧਵੇ ਤੇਰੀ ਆਰਾਧਨਾ ਕੀ ਹੈ ਤੇਰੀ ਆਰਾਧਨਾ ਕੀ ਹੈ ਹੁਣ ਤਾਂ ਉਹਨੂੰ ਗਿਆਨ ਫਿਰ ਕੀ ਦਿੱਤਾ ਉਹਨੇ ਪੁੱਛਿਆ ਮੇਰੀ ਆਰਾਧਨਾ ਕੀ ਹੈ ਆਰਾਧਨਾ ਆਦਨ ਦੀ ਕਾ ਹਰ ਹਰ ਨਾਮ ਆਰਾਧਨਾ ਤੂੰ ਨਾਮ ਦੀ ਆਰਾਧਨਾ ਕਰ ਮਨ ਨੇ ਤੋ ਹਮ ਝੂਟੇ ਤੁਮਾਰਾ ਤੇ ਦੇਖੋ ਦੋ ਕਿਸਮ ਦੀ ਆਰਾਧਨਾ ਆ ਗਈ ਪਹਿਲੇ ਸਟੈਪ ਦੀ ਆਰਾਧਨਾ ਆਪਣੇ ਮੂਲ ਦੀ ਆਰਾਧਨਾ ਦੂਏ ਸਟੈਪ ਦੀ ਆਰਾਧਨਾ ਸਤਗੁਰ ਦੀ ਆਰਾਧਨਾ ਜਿਹੜੀ ਹੈਗੀ ਉਹ ਨਾਮ ਦੀ ਹੈ ਆਦਮੀ ਦੀ ਜੀਵ ਆਤਮਾ ਦੀ ਆਰਾਧਨਾ ਨਾਮ ਦੀ ਨਹੀਂ ਹੈ ਬਿਲਕੁਲ ਵੀ ਜੀਵ ਆਤਮਾ ਦੀ ਆਰਾਧਨਾ ਆਪਣੇ ਮੂਲ ਦੀ ਹੈ ਕਿਉਂਕਿ ਇਹਨੇ ਮੂਲ ਨਾਲ ਜੁੜਨਾ ਇਹਦਾ ਟਾਰਗੇਟ ਹੈ ਆਪਣਾ ਮੂਲ ਇਹਨੂੰ ਆਪਣਾ ਮੂਲ ਪਛਾਣ ਕੇ ਹੋਇਆ ਦੋ ਪ੍ਰਕਾਰ ਦੀ ਰਾਜ ਨੇ ਦੋ ਪ੍ਰਕਾਰ ਦਾ ਨਾਮ ਹੈ ਦੋ ਸਟੈਪ ਨੇ ਪਹਿਲਾ ਸਟੈਪ ਦੀ ਨਾ ਹੋਰ ਹੈ ਪਹਿਲੇ ਸਟੈਪ ਦਾ ਨਾਮ ਹੋਰ ਹੈ ਪਹਿਲੇ ਸਟੈਪ ਦਾ ਨਾਮ ਗਿਆਨ ਹੈ ਆਰਾਧਨਾ ਵੀ ਹੋਰ ਹੈ ਦਸੋ ਗੜੇ ਠੀਕ ਹੈ ਜਾਂ ਗੱਲ ਲਿਖੀ ਕੌਣ ਪ੍ਰਚਾਰ ਕਰਦਾ ਗੁਰਬਾਣੀ ਇਹ ਸਾਬਤ ਕਰਦੀ ਹੈ ਗੁਰਬਾਣੀ ਦੇ ਵਿਚਾਰ ਜੋ ਗੱਲ ਸਭ ਤੋਂ ਦੀ ਗੁਰਬਾਣੀ ਦੀ ਖੋਜ ਵਿੱਚ ਇਹ ਗੱਲ ਸਭ ਤੋਂ ਦੀ ਹਮ ਛੂਟੇ ਤੁਮ ਰਾਦੇ ਰਾਦੇ ਤੁਮਾਰਾ ਦੇ ਗਾਂ ਦਾ ਸਟੈਪ ਕੀ ਆਊਗਾ ਆਰਾਧਨਾ ਆਰਾਧਨ ਦੀਕਾ ਹੋਰ ਜਿਹੜਾ ਆਰਾਧਨ ਸਭ ਤੋਂ ਅੱਛਾ ਆਰਾਧਨਾ ਕੀ ਹੈ ਦੀਕਾ ਹੁੰਦਾ ਸਭ ਤੋਂ ਅੱਛਾ ਪਹਿਲਾ ਆਰਾਧਨਾ ਹੋ ਚੁੱਕੀ ਇਹ ਤਾਂ ਬਦਾ ਇੱਕ ਪਹਿਲਾ ਵੀ ਆਰਾਧਨਾ ਹੈ ਦੀਕਾ ਤਲ ਗਿਆ ਹੈ ਸਭ ਤੋਂ ਵਧੀਆ ਆਰਾਧਨਾ ਕੀ ਹੈ ਹਰ ਹਰ ਨਾਮ ਰਹਿਣ ਇਹ ਅਗਲਾ ਹੁਣ ਮਰੇ ਹੋਏ ਨੇ ਉਹ ਆਰਾਧਨ ਆਰਾਧਨਾ ਕੀ ਹੈ ਨਾਨਕ ਨਾਮ ਮਿਲੇ ਤਾਂ ਜੀ ਤੇਰੀ ਇਹ ਰਹਿਣ ਹੀ ਰਹਿਣ ਆਰਾਧਨਾ ਦਾ ਹੀ ਹੈ ਨਾਨਕ ਨਾਮ ਮਿਲੇ ਤਾਂ ਕਦੋਂ ਨਾਮ ਮਿਲੇ ਤਾਂ ਜੋ ਉਹਨਾਂ ਦੀ ਮਰਿਆ ਦਾ ਪਿਆ ਮਰੂ ਤਾਂ ਹਰ ਕੇ ਦੁਆਰ ਹਰ ਕੇ ਦੁਆਰ ਮਰਿਆ ਪਿਆ ਉਹ ਕਹਿੰਦਾ ਆਰਾਧਨਾ ਉੱਥੇ ਕਰਦਾ ਉੱਥੇ ਕਰਦਾ ਨਾ ਮਿਲੇ ਤਾਂ ਜੀਵ ਉਹ ਕਿੱਥੇ ਮਰਿਆ ਹੋਇਆ ਕਹਿੰਦਾ ਨਹੀਂ ਤਾਂ ਤੇਰੇ ਦਾ ਮੂਰੇ ਕਬਰ ਬਣੂਗੀ ਲੋਕ ਪੁੱਛਣਗੇ ਵੀ ਆ ਰੱਬ ਦੇ ਮੂਰੇ ਦਰਾ ਮੂਰੇ ਵੀ ਕਬਰ ਬਣੀ ਪਈ ਹੈ ਗੱਲ ਕੀ ਹੈ ਐਡੀ ਵੀ ਤਾਕਤ ਨਹੀਂ ਹੈ ਕੋਈ ਡਾਕਟਰ ਦੇ ਘਰ ਆ ਕੇ ਮਰਜੇ ਡਾਕਟਰ ਦੀ ਬੇਇੱਜ਼ਤੀ ਦੀ ਡਾਕਟਰ ਦੇ ਆਰ ਸਭ ਨਾਲ ਗੱਲ ਸੁਰਤ ਹੋਵੇ ਡਾਕਟਰ ਹੈ ਜਾਂ ਡਾਕਟਰ ਥੋੜਾ ਜਿਹਾ ਜਾਂ ਦੁਨੀਆ ਨੇ ਮੇਰਾ ਵੈਦ ਗੁਰੂ ਗੋਬਿੰਦਾ ਜਿਹੜਾ ਸਭਨਾ ਕਲਾਸ ਪ੍ਰਥਵਾ ਵੀ ਉਹਦੇ ਘਰ ਆ ਕੇ ਕੋਈ ਵਰਜੇ ਕਿੰਨੀ ਮਤਲਬ ਵੀ ਤਾਂ ਕਹਿੰਦਾ ਖੁਇਰ ਬਰੂ ਤੋਂ ਹਰ ਕੇ ਦਵਾਰ ਤੇ ਨਾਲ ਉਹਨੇ ਬਰੂਗਾ ਤੇਰੀ ਮਤਲਬ ਵੀ ਮਾਤਾਰ ਪੁੱਛੇ ਕੌਣ ਹੈ ਤਾਂ ਪੁੱਛੇ ਵੀ ਕੌਣ ਹੈ ਓਏ ਪਰ ਹਮਾਰੇ ਵਾਰ ਨਾ ਪੁੱਛ ਮਤਲਬ ਵੀ ਕੀਤੀ ਹੈ ਤੇਰੀ ਹੈ ਬੇਟੂ ਕੀ ਤਕਲੀਫ ਹੈ ਪਿਆਰ ਹੋ ਰਿਹਾ ਪਿਆ ਹੀ ਆ ਮਰਿਆ ਦਾ ਹੈ ਉਹ ਨਹੀਂ ਮਰਿਆ ਬੋਲਦਾ ਹੁੰਦਾ ਮਨਵਾਸ ਕੀਤਾ ਹੋਇਆ ਸਿਰਫ ਮਰੇ ਦਾ ਹੁੰਦਾ ਮਨਵਾਸ ਕੀਤਾ ਹਾਂਜੀ ਮਾਧਵੇ ਜਾਣ ਤਾਂ ਹੋ ਹੋ ਜੈਸੀ ਤੈਸੀ ਮਾਧਵੇ ਜਾਣ ਤਾਂ ਹੋ ਜੈਸੀ ਤੈਸੀ ਤੈਸੀ ਉਹ ਇਹ ਤਾਂ ਹੈ ਮਾਧਵੇ ਜੈਸੀ ਵੀ ਇਹ ਤੇਰੀ ਰਾਜਾ ਰਾਮ ਦੀ ਕਹਾਣੀ ਹੈ ਤੈਸੀ ਦੀ ਤੈਸੀ ਜਾਣਦਾ ਮੈਂ ਲਈ ਜਾਣਦਾ ਹੂੰ ਜੈਸੀ ਤੈਸੀ जैसी कहानी है तेरी राजा राम की तैसी थी तैसी जानता मैं नहीं जानी जानी ने राजा राम की कहानी क्या थी ना कबीर ने ਇਹ ਕਹਿ ਰਿਹਾ ਬਾਦ ਵਿੱਚ ਜਾਣਦਾ ਹੋ ਜਾਣ ਜਾਣਦਾ ਹੂੰ ਮੈਂ ਮੈਂ ਵੀ ਜਾਣਦਾ जैसी राजा राम की कहानी है तेरी सारी बुझली में सारी जल अब कहा कर हो गए ऐसी उन दस और की करेगा तू वो तो मैं समझ ली ਕਿਵੇਂ ਤੂੰ ਭਰਮ ਚ ਪੂਰ ਕੀ ਤੂੰ ਕਰਦਾ ਮੈਨੂੰ ਸਮਝ ਆ ਗਈ ਸਾਰੀ ਤੇਰੀ ਢਗੌੜੀ ਦਾ ਪਤਾ ਲੱਗ ਗਿਆ ਹੁਣ ਨਹੀਂ ਤੂੰ ਮੇਰੇ ਢਗੀ ਮਾਰ ਸਕਦਾ ਗਈ ਠਗੌਰੀ ਜਾਂ ਠੱਗ ਚੱਲ ਕਬੀਰ ਵਾਲੀ ਉਹ ਗੱਲ ਕਹਿ ਰਿਹਾ ਹੈ ਰਵਦਾਸ ਵੀ ਲਫ਼ਜ਼ ਬਦਲ ਲੈ ਗੱਲ ਉਹੀ ਕਹਿ ਰਿਹਾ ਹੈ ਸਾਰੀ ਪਰ ਭਾਸ਼ਾ ਦਾ ਫਰਕ ਹੈ ਜੈਸੀ ਕਹਾਣੀ ਰਾਜਾ ਰਾਮ ਕੀ ਤੇਰੀ ਹੈ ਜੈਸੀ ਤੇਰੀ ਠਗੌਰੀ ਹੈ ਉਹ ਠਗੌਰੀ ਮੈਂ ਲਈ ਬੁੱਝੋ ਲੋ ਮੇਰੇ ਨਾਲ ਠੱਗੇ ਹੁਣ ਤੂੰ ਬਾਹਰ ਸਕਦਾ ਅਬ ਕਹਾ ਕਰੇ ਕੋ ਐਸੀ ਹੁਣ ਕੀ ਕਰੇਗਾ ਠੱਗੀ ਤਾਂ ਬੁੱਝ ਲਈ ਤੇਰੀ ਉਹਦੀ ਠੱਗੀ ਮਾਰੇਗਾ ਮੈਨੂੰ ਪਤਾ ਹੈ ਮੈਂ ਕਹਾਣੀ ਬੁੱਝ ਲਈ ਸਹੀ ਦੁਬਾਰਾ ਤਾਂ ਮਾਰ ਨਹੀਂ ਸਕਦਾ ਉਹ ਹੁਣ ਜਿਹੜੀ ਗੱਲ ਦਾ ਹੀ ਪਤਾ ਗਿਆ ਉਹਦੀ ਕਹਾਣੀ ਹੈ ਧਿਆਨ ਨੂੰ ਉਹਨਾਂ ਜਿਹੜਾ ਆਪਾਂ ਕਮਾ ਰਹੇ ਜਿਹੜਾ ਨੂੰ ਪਤਾ ਹੀ ਲੱਗਿਆ ਗੱਲ ਦਾ ਜਦ ਉਹਨੂੰ ਸਮਝੇ ਆ ਗਈ ਫਿਰ ਕੀ ਹੈ ਫਿਰ ਜਦ ਜਾਣਿਆ ਸੋ ਤੇ ਸੀ ਜਿਹਾ ਜਿਹੜਾ ਉਹ ਰੰਗੀ ਜਾਣ ਲਈ ਉਹ ਉਹਦੇ ਵਰਗਾ ਹੀ ਹੈ ਜਿਹੜਾ ਰੰਗ ਹੈ ਉਹ ਤਾਂ ਉਹਦੇ ਵਰਗਾ ਹੀ ਹੋ ਗਿਆ ਫਿਰ ਰਹਾਉ ਮੀਨ ਪਕੜ ਫੰਕਿਓ ਔਰ ਕਾਟਿਓ ਰਾਂਧ ਕੀਓ ਬਹੁ ਬਾਣੀ ਜਿਵੇਂ ਹੁਣ ਪ੍ਰਮਾਣ ਦਿੰਦਾ ਕਹਿੰਦਾ ਇੱਕ ਲੈ ਆਇਆ ਆਪਾਂ ਫੜ ਕੇ ਮੈਨੂੰ ਵੀ ਫੜ ਕੇ ਤਾਂ ਲੈ ਆਂਦਾ ਫੜ ਕੇ ਤਾਂ ਆਂਦਾ ਹੀ ਇਹਨਾਂ ਕਾਬੂ ਕਰਕੇ ਮਨ ਮਨ ਬੱਚੀ ਹੋਈ ਸੀ ਨਾ ਬੱਚ ਇਹ ਇਹਨੇ ਚੜ ਕੇ ਆਂਡੇ ਦੇ ਉਹਦੇ ਤੇ ਦੇਤੇ ਸੀ ਨਾ ਬੱਚੇ ਜਲ ਕੀ ਮੱਛੀ ਤਰਵਰ ਬਈ ਕਿਹੜੀ ਖਜੂਰ ਖਜੂਰ ਤੇ ਚੜ ਕੇ ਆ ਜਲ ਤੁਰਕੁੜੀ ਖਜੂਰ ਹੈ ਇੱਥੇ ਦੇਤੇ ਥੇ ਨਾ ਇੱਥੇ ਚੜ ਗਈ ਸੀ ਨਾ ਇਹ ਤਾਂ ਫੜ ਲਈ ਤਾਂ ਥੱਲੇ ਲੈ ਜਾਂਦੀ ਫੰਕ ਕਿਉਂ ਫਾਂਕਾ ਕੱਢ ਲਈ ਤਾਂ ਆਪਾਂ ਲੈ ਉਹਨੇ ਬੱਚੀ ਰਨ ਲਈ ਖਾ ਲਈ ਮੈਂ ਤੇਰੇ ਚ ਸਮਾ ਗਿਆ ਫੰਕੇ ਔਰ ਕਾਟੇ ਰਾਲ ਗਿਓ ਬਾਬਾ ਨੇ ਜਾਇ ਕੋ ਜਦੋਂ ਖਾ ਲਈ ਬੱਚੀ ਉਹ ਖਾਣ ਵਾਲੇ ਰਹਿ ਗਿਆ ਬਾਕੀ ਬੱਚੀ ਤਾਂ ਰਹੀ ਹੁਣ ਖੰਡ ਕੁਝ ਹੋਰ ਕਹਿ ਰਿਹਾ ਪਰਮਾਨ ਕੁਝ ਹੋਰ ਦੇ ਰਿਹਾ ਖੰਡ ਖੰਡ ਕਰ ਭੋਜਨ ਮੱਛੀ ਦਾ ਵਜੂਦ ਖਤਮ ਹੋ ਗਿਆ ਬੱਚੀ ਕਿੱਥੇ ਰਹਿ ਗਈ ਖਾਣ ਵਾਲਾ ਵੀ ਨਾ ਮੱਛੀ ਤਾਂ ਦਿੱਦੀ ਕੋਈ ਨਹੀਂ ਖੰਡ ਖੰਡ ਕਰ ਭੋਜਨ ਕਿਨੋ ਥੋੜਾ ਥੋੜਾ ਕਰਕੇ ਭੋਜਨ ਕਰ ਲਿਆ ਉਹਨਾਂ ਬਿਸਰੇ ਪਾਣੀ ਪਰ ਪਾਣੀ ਦਾ ਮੱਛੀ ਨੂੰ ਫਿਰ ਵੀ ਆਦਾ ਇਹ ਕਰਕੇ ਮੈਨੂੰ ਪਾਣੀ ਦਾ ਫਿਰ ਵੀ ਆਦਾ ਅੰਦਰ ਪੇਟ 'ਚ ਵੀ ਮੈਨੂੰ ਆਦਾ ਇਹ ਜਿਵੇਂ ਮੱਛੀ ਪਾਣੀ ਮੰਗਦੀ ਹੈ ਮੈਂ ਮੰਗਦਾ ਹੋਈ ਚੀਜ਼ ਅੰਦਰ ਵੀ ਤੇਰੇ ਵਾਦੋ ਜਲ ਕੀ ਪਿਆਸ ਨਾ ਜਾਏ ਆ ਵੀ ਆਇਆ ਆਪਣੇ ਜਦ ਮੈਂ ਅਗਨ ਉਠਿਆ ਧਕਾਏ ਬੱਚੀ ਇਹਨੂੰ ਜਲ ਚ ਰਹਿੰਦੀ ਸੀ ਇਸੇ ਕਰਕੇ ਜਲਦੀ ਪਿਆਸ ਜਾਂਦਾ ਮੈਂ ਉਹ ਨਾਮ ਹੈ ਮੈਨੂੰ ਨਾਮ ਦੀ ਪਿਆਸ ਜਾਂਦਾ ਮੈਨੂੰ ਲਗਾਤਾਰ ਮਿਲਣਾ ਚਾਹੀਦਾ ਤਾਂ ਇਹ ਕਹਿੰਦਾ ਨਾਨਕ ਨਾਮ ਮਿਲੇ ਤਾਂ ਜੀਵ ਹੁਣ ਬੱਚੀ ਨੇ ਜਿਉਂਦੀ ਹੁਣ ਖੰਡ ਖੰਡ ਕੀਤੀ ਹੋਈ ਨੇ ਵੀ ਨਾਮ ਮਿਲੇ ਤੇ ਤੇ ਹੁਣ ਤਾਂ ਉਹਨੂੰ ਪੜ ਜਾਣਾ ਚਾਹੀਦਾ ਸਮਝੇਤੀ ਛੇਤੀ ਹੁਣ ਜ਼ਿਆਦਾ ਵਿਆਖੋਲਾ ਪਾਣੀ ਨੂੰ ਆਪਣ ਬਾਪਾ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਆਪਣ ਬਾਪਾ ਅਸਲ ਤੇ ਵਿੱਚ ਤੂੰ ਵੀ ਬਾਪ ਹੈ ਬਾਪ ਨੂੰ ਤਾਂ ਪਹਿਲੇ ਫਿਕਰ ਹੁੰਦਾ ਹੈ ਪੜੀ ਦਾ ਕੋਈ ਵੀ ਚੀਜ਼ ਹੋਵੇ ਰਾਤ ਨੂੰ ਬਾਪ ਨੂੰ ਬਾਪ ਨੂੰ ਫਿਕਰ ਹੁੰਦਾ ਆਪਣਾ ਲਗਨ ਤੂੰ ਬਾਪ ਹੈ ਨਹੀਂ ਕਿਸੇ ਕੋ ਕਿਹੜਾ ਮੇਰਾ ਬਾਪ ਹੈ ਕੋਈ ਬੰਦੇ ਨਾ ਬੰਦੇ ਆਪਣਾ ਤਾਂ ਬਾਪ ਆਪਾਂ ਤਾਂ ਬਾਪ ਹੈ ਤਾਂ ਸਾਰਿਆਂ ਦਾ ਹੀ ਆਪਣ ਸਾਰਿਆਂ ਦਾ ਹੀ ਬਾਪ ਭਾਵਨ ਕੋ ਹਰ ਰਾਜਾ ਇਹ ਜਿਹੜਾ ਅਸੀਂ ਰਾਜਾ ਕਹਿੰਦੇ ਹਾਂ ਵੈਸੇ ਭਾਵਨ ਹੋਈ ਸਾਡੀ ਰਾਜਾ ਕਹਿਣਾ ਨਹੀਂ ਚਾਹੀਦਾ ਆਪਣੇ ਬਾਪ ਨੂੰ ਰਾਜਾ ਕਹਿਣਾ ਦੂਆ ਕਹਿਣਾ ਲੈ ਆਪਣੇ ਬਾਪ ਨੂੰ ਵੱਡਾ ਕਰਦਾ ਇਹ ਤਾਂ ਅਸੀਂ ਤੇਰੇ ਕਈ ਗੁਣ ਨੇ ਤਾਂ ਰਾਜਾ ਕਹਿੰਦੇ ਅਸੀਂ ਬਹੁਤ ਨੁਕਸਾਨ ਕੀਤਾ ਪਰਵਾਹ ਨਹੀਂ ਕੀਤੀ ਤੇ ਲਾ ਤੂੰ ਪਰਵਾਹ ਨਹੀਂ ਕੀਤੀ ਸਾਡੇ ਨੁਕਸਾਨ ਦੀ ਤਾਂ ਕਰਕੇ ਦਿਲਦਾਰ ਰਾਜਾ ਆਪਾਂ ਕਹਿੰਦੇ ਵੀ ਇਹ ਤਾਂ ਦਿਲਦਾਰ ਰਾਜਾ ਹੈ ਉਹ ਰਾਜਾ ਤਾਂ ਭਾਵਨਾ 'ਚ ਬੈਠੇ ਹੋਏ ਕਹਿੰਦੇ ਤੁਸੀਂ ਰਾਜਾ ਕਹਿਣ ਦੀ ਲੋੜ ਨਹੀਂ ਹੈ ਆਪਣ ਬਾਪਾ ਉਹ ਪਿਓਗ ਦੁਨੀਆ ਰਾਜਾ ਕਹੇ ਬਾਪ ਨੂੰ ਰਾਜਾ ਕਹਿਣ ਦੀ ਕੀ ਲੋੜ ਹੈ ਭਈ ਉਹ ਰਾਤ ਨੂੰ ਰਾਜਾ ਕਹਿਣ ਦੀ ਲੋੜ ਨਹੀਂ ਹੁੰਦੀ ਨਾ ਕਹੇ ਚਾਹੇ ਸ਼ਹਿਰ ਜਾ ਕਹਿੰਦੇ ਰਾਜੇ ਨੂੰ ਪਰ ਉਹਦਾ ਮੁੰਡਾ ਲੈ ਜਾ ਕੇ ਪਿਤਾ ਜੀ ਉਹ ਕਹੂ ਉਹ ਕਹਤੇ ਕਹੂਗਾ ਕੋਈ ਡੀਸੀ ਵੀ ਹੈ ਉਹਦਾ ਬਾਪ ਚਲਾਇਆ ਉਹਦੀ ਮਾਂ ਚਲੀ ਜਾਵੇ ਉਹ ਤਾਂ ਉਹਦਾ ਨਾਂ ਲਊ ਉਹ ਥੋੜੀ ਉਹਨੂੰ ਕਹਿੰਦੇ ਸਾਹਿਬ ਲਗਾ ਚਲ ਹੋ ਗਿਆ ਤੂੰ ਸਾਹਿਬ ਸੁਭ ਲੋਕਾਂ ਦਾ ਉਹਦੇ ਹੀ ਕਹੂ ਇਸ ਕਰਕੇ ਉਹ ਗੱਲ ਹੋ ਰਹਾ ਉਹ ਗੱਲ ਹੋ ਰਹਾ ਜਿਹੜਾ ਬਾਪ ਆ ਉਹਦੇ ਰਿਸ਼ਤਾ ਹੈ ਬਾਪ ਦਾ ਉਹ ਰਾਜਾ ਕਹਿਣਾ ਕਹਿੰਦਾ ਸਾਨੂੰ ਔੜ ਤਾਂ ਲੱਗਦਾ ਅਗਲਾ ਕਹਿੰਦਾ ਲੈ ਆਪਣੇ ਬਾਪ ਦੀ ਇੱਜ਼ਤ ਕਰਨਾ ਰਾਜਾ ਤਾਂ ਤੂੰ ਹੈ ਉਹਦਾ ਤਾਂ ਕੋਈ ਰੌਲਾ ਹੀ ਨਹੀਂ ਮੇਰੇ ਕਹੇ ਤੇ ਕਿਹੜਾ ਬੜਾ ਬਣ ਜਾਏਗਾ ਜੇ ਮੈਂ ਨਾ ਵੀ ਕਹਾਂ ਬਾਪ ਕਹਿਣਾ ਜ਼ਿਆਦਾ ਚੰਗਾ ਹੈ ਰਾਜਾ ਕਹਿ ਲੋ ਬਾਪ ਚ ਰਾਜਾ ਦਾ ਭਾਈ ਹਰੇਕ ਕਹਿ ਸਕਦਾ ਬਾਪ ਨਹੀਂ ਹਰੇਕ ਕਹਿ ਸਕਦਾ ਰਾਜਾ ਤਾਂ ਹਰੇਕ ਇਹ ਦੂਗਾ ਰਾਜਾ ਤੂੰ ਰਹਿ ਰਹੀ ਹੈ ਫੇਰ ਵੀ ਰਣ ਪਰ ਬਾਪ ਨਾਲ ਜਿਹੜੀ ਰਿਸ਼ਤੇਦਾਰੀ ਕਹਤੇ ਬਣਦੀ ਉਹ ਰਾਜਾ ਕਹਤੇ ਰਿਸ਼ਤੇਦਾਰੀ ਨਹੀਂ ਬਣਦੀ ਬਾਪ ਕਹਤੇ ਜਿਹੜੀ ਆਪਣਤ ਬਣਦੀ ਹੈ ਪ੍ਰੇਮ ਬਣਦਾ ਉਹ ਰਾਜਾ ਕਹਤੇ ਨਹੀਂ ਬਣਦਾ ਰਾਜਾ ਫੇਰ ਵੀ ਦੂਜੀ ਚੀਜ਼ ਹੈ ਰਾਜਾ ਜੇ ਦੁਆਇਤ ਆ ਗਈ ਬਾਪ ਚ ਦੁਆਇਤ ਹੈ ਦੀ ਉਹਦੇ ਵਿੱਚ ਤਾਂ ਦੁਆਇਤ ਹੈ ਰਾਜੇ ਤੋਂ ਰਾਜ ਬਦਲ ਜਾਂਦਾ ਆਪਾਂ ਜਿਹੜਾ ਲੋਭ ਉਹਦਾ ਰੂ ਕਹਿਣ ਲੱਗਦਾ ਫਿਰ ਰਾਜ ਬਦਲ ਜਾਂਦਾ ਹੈ ਲੋਕ ਦੂਰੇ ਜੁੜ ਜਾਂਦੇ ਨੇ ਪਰ ਬਾਪ ਦਾ ਨਹੀਂ ਬਦਲ ਸਕਦਾ ਬਾਪ ਤਾਂ ਹੋਈ ਰਹੂਗਾ ਰਾਜ ਬਦਲ ਸਕਦਾ ਹੈ ਰਾਜਾ ਬਦਲ ਸਕਦਾ ਹੈ ਬਾਪ ਨਹੀਂ ਬਦਲ ਸਕਦਾ ਇਸ ਕਰਕੇ ਭਾਵਨ ਕੋ ਹਰ ਰਾਜਾ ਕਹਿੰਦੇ ਹਾਂ ਰਾਜਾ ਕਹਿਣਾ ਨਾ ਚੰਗੀ ਗੱਲ ਨਹੀਂ ਹੈ ਜਦੋਂ ਬਾਪ ਕਹਿਣਾ ਚੰਗੀ ਗੱਲ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਮਾਤਾ ਇਹ ਗੱਲ ਜੋਗ ਆ ਕਰਨੀ ਹਰ ਜੀਉ ਪਿਤਾ ਹਰ ਜੀਉ ਮਾਤਾ ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ ਪਰ ਜਿਹੜੇ ਸੁਧਾਰ ਹੈ ਇਹ ਮੋਹ ਪਟਲ ਚ ਫਸਿਆ ਇਹਨਾਂ ਦਾ ਬਾਬਾ ਹਰ ਰੇ ਇਹ ਮਿੱਟੀ ਦੀਆਂ ਮੂਰਤਾਂ ਨੂੰ ਆਪ ਬੰਦੀ ਬੈਠੇ ਨੇ ਮਿੱਟੀ ਦੀਆਂ ਮੂਰਤਾਂ ਨੂੰ ਆਪਣਾ ਆਪਾ ਬੰਦੀ ਬੈਠੇ ਨੇ ਜੇ ਤੈਨੂੰ ਬਾਪ ਬਣਾ ਲੈਂਦੇ ਤਾਂ ਉਹ ਫਾਸ ਚੋਂ ਨਿਕਲ ਜਾਂਦੇ ਇੱਥੇ ਗਲਤੀ ਕਰਦੇ ਰਾਜਾ ਤਾਂ ਇਹ ਵੀ ਕਹੀ ਜਾਂਦੇ ਨੇ ਬਾਪ ਨਹੀਂ ਬੰਦੇ ਜਿੱਦਾਂ ਨੇ ਬਾਪ ਕਹਿਤਾ ਉਦੋਂ ਦਿਮਾਗ ਘੁੱਬ ਜੂਗਾ ਹਰ ਨੂੰ ਰਾਜਾ ਕਹਿਣ ਦੀ ਕੋਈ ਹਰ ਸਮਾਨ ਨਹੀਂ ਰਾਜਾ ਇਹਦੇ ਨਾਲ ਕਹਿਣ ਨਾਲ ਉਹ ਅਸਰ ਨਹੀਂ ਪੈਂਦਾ ਜਿਹੜਾ ਉਹਨੂੰ ਬਾਪ ਕਹਿਣ ਨਾਲ ਅਸਰ ਪੈਂਦਾ ਇਹ ਭੂਪਤ ਸਭ ਦੇ ਵਿਚਾਰ ਕੇ ਝੂਠੇ ਕਰਤਤ ਬਾਜਾ ਕਿਉਂਕਿ ਕੰਪੈਰੀਜ਼ਨ ਉਹਨਾਂ ਰਾਜਾ ਨਾਲ ਕੀਤੀ ਹੈ ਪਰਮੇਸ਼ਰ ਦੀ ਉਹਨਾਂ ਰਾਜਾ ਦੇ ਬਰਾਬਰ ਖੜਾ ਕੀਤਾ ਹੈ ਵੀ ਇਹ ਰਾਜਾ ਅਸਲੀ ਹੈ ਨਕਲੀ ਹੈ ਪਾਪ ਕਰਨ ਹੋਰ ਗੱਲ ਹੈ ਰਾਜਾ ਤਾਂ ਰਾਜਾ ਤਾਂ ਸਿਰਫ ਰਾਜਾ ਦਾ ਨਸ਼ਾ ਲਾਉਣ ਖਤਮ ਕਿਹਾ ਸੀ ਇਹ ਰਾਜੇ ਝੂਠੇ ਨੇ ਮੋਹ ਪਟਲ ਸਭ ਜਗਤ ਵਿਆਪਿਓ ਭਗਤਾਂ ਨਹੀਂ ਸੰਤਾਪਾ ਭਗਤ ਨੂੰ ਇਹਦਾ ਸੰਤਾਪ ਕਦੇ ਨਹੀਂ ਹੋਇਆ ਬੋਧਾ ਬੋਧ ਸੰਤਾਪ ਦਾ ਕਰ ਆਇਆ ਨਾ ਬੋਧ ਭਗਤ ਨੂੰ ਨਹੀਂ ਹੋਇਆ ਭਗਤਾਂ ਨੂੰ ਆਇਆ ਨਾ ਬੋਧ ਨਹੀਂ ਹੁੰਦਾ ਇਸ ਕਰਕੇ ਭਗਤਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ ਸੰਤਾਪ ਨਹੀਂ ਹੁੰਦਾ ਸੰਸਾਰ ਨੂੰ ਜੇ ਮਾਰਾ ਲਵੋ ਸੰਤਾਪ ਵੀ ਸੰਸਾਰ ਦੇ ਗਲ ਪਿਆ ਹੋਇਆ ਇਹ ਸੰਤਾਪ ਵੀ ਸੰਸਾਰ ਦੇ ਹਿੱਸੇ 'ਚ ਆਇਆ ਭਗਤਾਂ ਦੇ ਹਿੱਸੇ ਸੰਤਾਪ ਨਹੀਂ ਹੈ ਕਿਉਂ ਮਾਇਆ ਦਾ ਮੋਹ ਹੈ ਨਹੀਂ ਜਿੱਥੇ ਮਾਇਆ ਦਾ ਮੋਹ ਉੱਥੇ ਹੀ ਸੰਤਾਪ ਹੈ ਉੱਥੇ ਹੀ ਕਲੇਸ਼ ਹੈ ਉੱਥੇ ਹੀ ਜਨਤਾ ਉੱਥੇ ਹੀ ਫਿਕਰ ਹੈ ਉੱਥੇ ਹੀ ਲੜਾਈ ਹੈ ਉੱਥੇ ਹੀ ਪਾਪ ਹੈ ਜਿੱਥੇ ਪਾਪ ਉੱਥੇ ਸੰਤਾਪ ਵੀ ਹੈ ਕਹਿ ਰਵਿਦਾਸ ਭਗਤੀ ਕਵਾਢੀ ਅਬ ਇਹ ਕਾਸੋਂ ਕਹੀ ਹੈ ਰਵਿਦਾਸ ਕਹਿੰਦਾ ਹੈ ਕਦਰ ਭਗਤੀ ਇੰਨੀ ਜ਼ਬਰਦਸਤ ਵੱਧ ਗਈ ਭਗਤੀ ਦੀ ਲਹਿਰ ਇੰਨੀ ਜ਼ਿਆਦਾ ਵੱਧ ਗਈ ਮੇਰੇ ਅੰਦਰ ਵਾਢੀ ਵੱਧ ਗਈ ਅਬ ਇਹ ਕਾਸੋਂ ਕਹੀ ਹੈ ਪ੍ਰੇਮਾ ਭਗਤੀ ਇੰਨੀ ਵੱਧ ਗਈ ਇੰਨਾ ਪ੍ਰੇਮ ਵੱਧ ਗਿਆ ਤੇ ਕਹੋ ਪ੍ਰੇਮ ਇੰਨਾ ਵੱਧ ਗਿਆ ਤੇਰੇ ਨਾਲ ਸੰਸਾਰ ਦਾ ਬੋਝ ਛੁੱਟ ਗਿਆ ਪ੍ਰੇਮ ਵੱਧ ਗਿਆ ਹੁਣ ਨੂੰ ਦਸੀਏ ਇਹ ਸੰਸਾਰ ਚੋਂ ਕਦ ਭੱਜ ਜੀਏ ਐ ਗਾਣਾ ਪਿਆ ਹੈ ਉਹ ਸੰਸਾਰ ਨੂੰ ਛੱਡ ਕੇ ਕਦ ਕਿਹੜੀ ਘੜੀਏ ਤੋਂ ਭੱਜ ਜੀਏ ਪਰ ਭੱਜ ਸਕਦੇ ਨਹੀਂ ਹੁਕਮ ਦੇ ਬੰਦੇ ਹੋਏ ਇਸੇ ਕਰਕੇ ਕਹਿੰਦਾ ਕਹੇ ਲਾਸ ਆਸ ਲਗ ਜੀਵ ਚਿਰ ਪਿਓ ਦਰਸ਼ਨ ਦੇਖੇ ਦਾਈ ਕਹਿ ਰਿਹਾ ਉਹ ਮੈਂ ਕਾਹਨੂੰ ਜਿਉਣਾ ਮੈਂ ਤਾਂ ਮਜਬੂਰੀ ਨੂੰ ਜਿਉਣਾ ਹੌਸਲਾ ਮਿਲੀ ਚਿਰ ਹੋ ਗਿਆ ਦਰਸ਼ਨ ਦੇਖੇ ਨੂੰ ਕਦੇ ਜਨਮ ਪਹਿਲਾਂ ਰਾਮ ਗਰਭ ਤੋਂ ਆਉਣ ਤੋਂ ਪਹਿਲਾਂ ਉਹ ਦਰਸ਼ਨ ਹੋ ਜਵੇ ਤਾਂ ਜਿਉਣਾ ਮੈਂ ਜਾ ਕਹਿੰਦਾ ਹੁੰਦੀ ਸਾਰ ਦਰਸ਼ਨ ਸਾਰ ਨਿਕਲ ਜਵੇ ਮੈਂ ਤਾਂ ਦੁਖੀ ਹੋ ਜਾਂਦਾ ਕਹੀ ਰਵਦਾਸ ਆਸ ਲੱਗ ਜੀਵਾਂ ਉਹ ਜੀਵਨ ਮਾਤਾ ਤਾਲ ਜੋ ਰਿਹਾ ਆਸ ਹੈ ਮੈਨੂੰ ਦਰਸ਼ਨ ਦੀ ਚਿਰ ਪੇ ਉਹ ਦਰਸ਼ਨ ਦੇਖੇ ਦਰਸ਼ਨ ਦੇ ਬਾਅਦ ਮੈਨੂੰ ਕੋਈ ਜ਼ਰੂਰੀ ਲੋੜ ਨਹੀਂ ਹੈ ਇਹ ਹੀ ਗੱਲ ਇੱਥੇ ਕਹਿ ਰਹੇ ਭਗਤ ਇੱਕ ਬਾਢੀ ਅਬ ਇਹ ਕਾਸੋਂ ਕਹੀ ਹੈ ਮੈਂ ਹੁਣ ਦੱਸਾਂ ਕਿਹਨੂੰ ਹੈ ਮੈਂ ਦੱਲੀ ਆਪਣੀ ਗੱਲ ਕਿਹਨੂੰ ਕਹਾਂਗੇ ਗੱਲ ਜਾ ਕਾਰਨ ਹਮ ਤੁਮ ਅਰਾਦੇ ਸੋਧ ਕਾ ਜੋ ਹਮ ਸਹੀ ਹੈ ਉਹੀ ਗੱਲ ਹੋਈ ਜਿਹੜੀ ਜਿਹੜੇ ਕੰਮ ਕਰਦਾ ਤੇਰੀ ਆਰਾਧਨਾ ਕੀਤੀ ਸੀ ਅਜੋ ਤਾਂ ਉਹੀ ਦੁੱਖ ਸਹਿ ਰਹੇ ਸੰਸਾਰ ਦਾ ਜਿਹੜਾ ਜੀਵਨ ਹੈ ਦੁੱਖ ਹੈ ਅਜੋ ਤਾਂ ਉਸੇ ਅਗਨ ਸਾਗਰ ਚ ਪਿਆ ਮੈਂ ਐ ਅਗਨ ਸਾਗਰ ਚ ਡਿੱਕਣ ਲਗਾ ਤਾ ਤੱਤੇ ਦੂਰਾ ਦੇ ਅਜੋ ਅਗਨ ਸਾਗਰ ਚ ਤਾਂ ਕੱਢਿਆ ਦੀ ਬਾਹਰ ਇਹ ਦੁੱਖ ਕੋਈ ਨਹੀਂ ਸਹੀ ਹੈ ਇਹ ਦੁੱਖ ਮੈਂ ਸਹਿਣਾ ਇਹ ਦੁੱਖ ਤਾਂ ਹੋਵੇ ਜਿਉਂਦਾ ਤੇ ਹੋਵੇ ਮੈਨੂੰ ਤੇਰੇ ਬਿਨਾਂ ਹੋਰ ਦੱਸਾਂ ਕਿ ਨੂੰ ਤੇਰੇ बिना ਕਿਹਦੇ ਕੋ ਦੁੱਖ ਰੋਵੇ ਹੈ अबे ਕਾਸੂ ਕਹੀਏ ਜਾ जा ਹਮ हम तुम्हारा दे सौ ਜੂ ਸਹੀ ਹੈ है ਤਾਂ तो दुख उड़ भी सही जाना मैं ਰਾਧਾ ਤੈਨੂੰ ਜਿਹਨੂੰ ਰਾਧਾ ਮੈਂ ਤੈਨੂੰ ਕਹੂੰਗਾ ਮੈਂ ਹੁਣ ਉਹ ਦੇਵੀ ਦੇ ਕੋ ਕਾਫੀ ਕੋ ਜਾ ਕੇ ਉਹ ਤਾਂ ਮੇਰਾ ਰਾਧਾ ਹੀ ਨਹੀਂ ਮੈਂ ਸੰਸਾਰ ਨੂੰ ਕਹ ਮੈਂ ਤੈਨੂੰ ਗਣਾ ਤੇਰੀ ਰਾਹ ਕੀਤੀ ਹੈ ਦੁੱਖ ਜੋ ਵੀ ਗੜ ਪਿਆ ਹੋਇਆ ਇਹ ਦੁੱਖ ਨੂੰ ਦੂਰ ਕਰ Good